ਸਵਈਆ ਆਪਤ ਤਾ ਸਰ ਕੋ ਲਖ ਕੈ ਬ੍ਰਿਜ ਨਾਇਕ ਆਪਣੇ ਸ਼ਸਤਰ ਸੰਭਾਰੇ ਕਾਨ ਪ੍ਰਮਾਨ ਲੋ ਖੈਚ ਕਮਾਨ ਚਲਾਏ ਦੇ ਜਿਨ ਕੇ ਪ੍ਰਕਾਰੇ ਪੂਪ ਸੰਭਾਰ ਕੈ ਢਾਲ ਲਈ ਤੇ ਮਤ ਲਗੈ ਨਹ ਜਾਤ ਨਿਕਾਰੇ ਮਾਨਵ ਸੂਰਜ ਕੇ ਗ੍ਰਸ ਮੇ ਕਹੋ ਰਹਾ ਕੋ ਵਾਹਨ ਪੰਖ ਪਸਾਰੇ ਸਵਈਆ ਊਪਤ ਪਾਨ ਕਮਾਨ ਲਈ ਬ੍ਰਿਜ ਨਾਇਕ ਲਖ ਲਖਮਾਨ ਚਲਾਏ ਇਓ ਛੁਟਕੇ ਕਰਕੇ ਵਰਤੇ ਉਪਮਾ ਤੇ ਕੀ ਕਬ ਸਿਆਮ ਸੁਨਾਏ ਮੇਘਨ ਕੀ ਬੂੰਦਨ ਜਿਉ ਬਰਖੇ ਸਰ ਸ੍ਰੀ ਬ੍ਰਿਜਨਾਥ ਕੇ ਉਪਰ ਆਏ ਮਾਨੋ ਸੂਰ ਨਹੀਂ ਸਰਸੋ ਤੇ ਭਛਨ ਕੋ ਸਲਵਾ ਮਿਲ ਧਾਏ ਸੋਈਆ ਜੋ ਭੂਪ ਚਲਾਵਤ ਹੈ ਤਿਨ ਕੋ ਬ੍ਰਿਜਨਾਇਕ ਕਾਟ ਉਤਾਰੇ ਫੂਕਨ ਤੇ ਫਲ ਤੇ ਮਦ ਤੇ ਪਲ ਮੈਂ ਕਰ ਖੰਡਨ ਖੰਡ ਕਹਿ ਡਾਰੇ ਐਸੀਏ ਭਾਂਤ ਪਰੇ ਛਿਤ ਮੈਂ ਮਨੋ ਬੀਜ ਕੋ ਈਖ ਕਿਸਾਨ ਨਿਕਾਰੇ ਸਿਆਮ ਕੇ ਬਾਣ ਸਿਚਾਨ ਸਮਾਨ ਮਨੋ ਅਰਿਬਾਨ ਬਿਹੰਗ ਸੰਘਾਰੇ ਦੋਹਰਾ ਏਕ ਓਰ ਸ੍ਰੀ ਹਰਿ ਲਰੇ ਜਰਾ ਸਿੰਧ ਕੇ ਸੰਗ ਦੁਤੀ ਔਰ ਬਲ ਹਰ ਗਏ ਭਨੀ ਸੈਨ ਚਤਰੰਗ ਸਵਈਆ ਬਲ ਪਾਣ ਲੈ ਸੋ ਕਿਰਪਾਨ ਸੰਘਾਰਤ ਬਾਜ ਕਰੀ ਰਥ ਪੈਦਲ ਆਇਓ ਮਾਰ ਹਰੌਲ ਭਜਾਏ ਦੈ ਨਿਪ ਗੋਲ ਕੇ ਮਦ ਪਰਿਓ ਤਬ ਧਾਇਓ ਏਕੀਏ ਸੁਰਥੀ ਬਿਰਥੀ ਅਰਿ ਏਕਨ ਕੋ ਮੋ ਕਾਇਨ ਕਾਇਓ ਸਿਆਮ ਪਰੈ ਸਭ ਸੂਰਨ ਕੋਏ ਭਾਂਤ ਹਲੀ ਪੁਰਖਤ ਦਿਖਾਇਓ ਸੋਈਆ ਕ੍ਰੋਧ ਭਰਿਓ ਰਣ ਮੈਤ ਕਰੂਰ ਸੋ ਪਾਨ ਕੇ ਬੀਜ ਕਿਰਪਾਨ ਲੀਏ ਅਭਿਮਾਨ ਸੋ ਡੋਲਤ ਹੈ ਰਣ ਭੀਤਰ ਆਨ ਕੋ ਆਨਤ ਹੈ ਨਾਹੀਏ ਅਤ ਹੀ ਰਸ ਰੁਦਰ ਕੇ ਬੀਜ ਛਕਿਓ ਕਬ ਸਿਆਮ ਕਹੈ ਮਦ ਪਾਨ ਪੀਏ ਬਲ ਭੱਦਰ ਸੰਘਾਰਤ ਸਤਰ ਫਿਰੈ ਜਮ ਕੋ ਸੋ ਭਿਆਨਕ ਰੂਪ ਕੀਏ ਸੀਸ ਕਟੇ ਹਰ ਬੀਰਨ ਕੇ ਅਧੀ ਮਨ ਭੀਤਰ ਕੋ ਭਰੇ ਹੈ ਕੇਤਨ ਕੇ ਪਦ ਪਾਨ ਕਟੇ ਅਰ ਕੇਤਨ ਕੇ ਤਨ ਘਾਏ ਕਰੇ ਹੈ ਜੋ ਬਲ ਬੰਡ ਕਹਾਵਤ ਹੈ ਨਿਜ ਠੌਰ ਕੋ ਛਾੜ ਕੇ ਦੌਰ ਪਰੇ ਹੈ ਤੀਰ ਸਰੀਰਨ ਵਿੱਚ ਲੱਗੇ ਪੜ ਮਾਨੋ ਸੇਹ ਸਰੂਪ ਧਰੇ ਹੈ ਸੁਈਆ ਇਤ ਐਸੇ ਹਲਾ ਜੁਦ ਜੁਦ ਕੀਓ ਤਸਰੀ ਬ੍ਰਿਜ ਭੂਖਨ ਕੋ ਬਢਾਇਓ ਜੋ ਪੜ ਸਾਮੇ ਆਏ ਗਇਓ ਸੋ ਏਕ ਹੀ ਸੋ ਮਾਰ ਗਿਰਾਇਓ ਔਰ ਜਿਤੋ ਨਿਵਸੈਨ ਹੁਤੋ ਸੁਨ ਮੇਖ ਬਿਖੈ ਜਮ ਧਾਮ ਪਠਾਇਓ ਕਾਹੂ ਨਾ ਧੀਰ ਤਰਿਓ ਚਿਤ ਮੈਂ ਭਜ ਗਏ ਜਬ ਸਿਆਮ ਇਥੋ ਰਣ ਪਾਇਓ ਸਈਆ ਜੇ ਪਟ ਲਾਜ ਭਰੇ ਅਥੀ ਪ੍ਰਭ ਕਾਰਜ ਜਾਣ ਕੈ ਕੋ ਬਢਾਏ ਸੰਕਹਿ ਤਿਆਗ ਸੰਕਤ ਹੋਏ ਸੋ ਬਜਾਏ ਨਿਸ਼ਾਨਨ ਕੋ ਸਮਹਾਏ ਸਾਰੰਗ ਸ੍ਰੀ ਬ੍ਰਿਜਨਾਥ ਲੈ ਹਾਥ ਸੋ ਖੈ ਚੜਾਏ ਕੈ ਬਾਣ ਚਲਾਏ ਸਿਆਮ ਪਨੈ ਬਲਬੰਡ ਬੜੇ ਸਰ ਏਕ ਹੀ ਏਕ ਸੋ ਮਾਰ ਗਿਰਾਏ ਚਉਪਈ ਜਰਾ ਸਿੰਧ ਕੋ ਦਲ ਹਰਿ ਮਾਰਿਓ ਭੂਤ ਕੋ ਸਭ ਗਰਬ ਉਤਾਰਿਓ ਅਬ ਕਹੋ ਕੌਣ ਉਪਾਵਾ ਕਰੋ ਰਣ ਮੈਂ ਆਜ ਜੂਝੀ ਮਰੋ ਯੋ ਚਿਤ ਚਿੰਤ ਧਨਕ ਕਰ ਗਏ ਹੋ ਪ੍ਰਭ ਕੈ ਸੰਗ ਜੂਝ ਪੁਨ ਚਇਓ ਪੈਰਿਓ ਕਬਚ ਸਾਮ ਹੋਏ ਧਾਇਓ ਸਿਆਮ ਪਰੈ ਮਨ ਕੋ ਬਢਾਇਓ ਦੋਰਾ ਜਰਾ ਸੇਂਦਰਨ ਭੂਮੈ ਬਾਣ ਕਮਾਨ ਚੜਾਏ ਸਿਆਮ ਪਨੈ ਤਬ ਕ੍ਰਿਸ਼ਨ ਸੋ ਬੋਲਿਓ ਭਉ ਤਨਾਏ ਨਿਰਪ ਜਰਾ ਸਿੰਧ ਬਾਜ ਕਾਨ ਸੋ ਸੋਇਆ ਜੋ ਬਲ ਹੈ ਤੂੰ ਮੈਂ ਨੰਦ ਨੰਦਨ ਸੋ ਅਵ ਪੌਰਖ ਮੋਹਿ ਦਿਖਈਐ ਠਾਡੋ ਕਹਾ ਮੋਹਿ ਔਰ ਨਿਹਾਰਤ ਮਾਰਤ ਹੋ ਸਰ ਭਾਜ ਨਾ ਜਈਐ ਕਹਿ ਅਵਡਾਰ ਹਥਿਆਰ ਗਵਾਰ ਸੰਭਾਰ ਕੈ ਮੋਹ ਸੰਗ ਜੂਝ ਮਚਈਐ ਕਾਹੇ ਕੋ ਪ੍ਰਾਣ ਤਜੈ ਰਨ ਮੈਂ ਬਨ ਮੈਂ ਸੁਖ ਸੋ ਬਚ ਗਾਇ ਚਰਈਐ ਸੋਈਆ ਬ੍ਰਿਜ ਰਾਜ ਮਨੈ ਕਬ ਸਿਆਮ ਭਨੈ ਓ ਭੂਕੇ ਬੈਨ ਸੁਨੇ ਜਬ ਐਸੇ ਸ੍ਰੀ ਹਰਿ ਕੇ ਉਰ ਮੈ ਜੋ ਪ੍ਰਗਟੀ ਪਰਸੇ ਕ੍ਰਿਤ ਪਾਪ ਤੈਸੇ ਜਿਉ ਮ੍ਰਿਗ ਰਾਜ ਸ੍ਰਿਗਾਲ ਕੀ ਕੂਕ ਸੁਨੇ ਬਨ ਹੂ ਕੂਠੇ ਮਨ ਵੈਸੇ ਜਿਉ ਮਟਕੀ ਅਰ ਕੀ ਬਤੀਆ ਖਟਕੈ ਪਗ ਮੈਂ ਅਟ ਕੰਟਕ ਜੈਸੇ ਸਵਈਆ ਕ੍ਰੁੱਧਤ ਹੈ ਬ੍ਰਿਜ ਰਾਜ ਤੈ ਸੋ ਘਨੇ ਲਖ ਕੈ ਤਿਹ ਬਾਣ ਚਲਾਏ ਕੋ ਪੁਤੇ ਤਨ ਲੇਤ ਭਇਓ ਨਿਰਪ ਸਿਆਮ ਭਨੈ ਦੋ ਨੈਨ ਤਚਾਏ ਜੋ ਸਰ ਆਵਤ ਪਇਓ ਹਰਿ ਉਪਰ ਸੋ ਛਿਨ ਮੈ ਸਭ ਕਾਟ ਗਿਰਾਏ ਸ੍ਰੀ ਹਰ ਕੇ ਸਰ ਭੂਪਦ ਕੈ ਤਨ ਕੋ ਤਨ ਕੋ ਨਹਿ ਪੇਟਣ ਪਾਏ ਸਵਈਆ ਇਤ ਸੋ ਨਿਰਭ ਜੂਜ ਕਰੈ ਹਰ ਸਿਉ ਤੇ ਮੁਸਲੀ ਇਕ ਬੈਨ ਸੁਨਾਇਓ ਮਾਰ ਵਿਦਾਰ ਦੇ ਤੁਮਰੇ ਭਟ ਤੈ ਮਨ ਮੈਂ ਨਹੀਂ ਨੈਕ ਲਜਾਇਓ ਰੇ ਨਿਰਪ ਕਾਹੇ ਕੋ ਜੂਜ ਮਰੈ ਫਿਰ ਜਾਹੋ ਕਰੈ ਲੜ ਕਾ ਫਲ ਪਾਇਓ ਤਾਤੇ ਵਡੋ ਜੜ ਹੈ ਮ੍ਰਿਗ ਭੂਪਤਿ ਕੇ ਹਰ ਸੋ ਰਣ ਜੀਤਨ ਆਇਓ ਦੋਹਰਾ ਜੇ ਸੁਟਨ ਬਲ ਲਰਤ ਹੈ ਤੇ ਸਭ ਗੈ ਪਰਾਏ ਕੈ ਲਰ ਮਰ ਕੈ ਭਾਜ ਸਾਠ ਕੈ ਪਰ ਹਰ ਕੇ ਪਾਏ ਜਰਾ ਸਿੰਧ ਨਿਰਪਵਾਚ ਹਰੀ ਸੋ ਦੋਹਰਾ ਕਾ ਪਇਓ ਮਮੋਰ ਕੇ ਸੂਰ ਹਨੇ ਸੰਗਰਾਮ ਲਰਬੋ ਮਰਬੋ ਜੀਤਬੋ ਏ ਸੁਭਟਨ ਕੇ ਕਾਮ ਸਵਈਆ ਯੋਂ ਕਹਿ ਕਹਿ ਮਨ ਕੋ ਪਰਿਓ ਤਾ ਭੂਪ ਹਲੀ ਕਹੋ ਬਾਣ ਚਲਾਇਓ ਲਾਗਤ ਹੀ ਨਟਸਾਲ ਪਇਓ ਤਨ ਮੈਂ ਬਲ ਭਦਰ ਮਹਾ ਦੁਖ ਪਾਇਓ ਮੂਰਛ ਵੈ ਕਰ ਸਿੰਦਨ ਬੀਚ ਗਿਰਿਓ ਤੇ ਕੋ ਕਬਰੇ ਜਸ ਗਾਇਓ ਮਾਨੋ ਬਾਣ ਭੁਜੰਗ ਦਸਿਓ ਤਨ ਧਾਮ ਸਵੈ ਮਨ ਤੇ ਵਿਸਰਾਇਓ ਸਵਈਆ ਬਹੁ ਚਿਤ ਚੇਤ ਭਇਓ ਬਲਦੇਵ ਚਿਤੈ ਕੋ ਵਦ ਕੋ ਬਢਾਇਓ ਭਾਰੀ ਗਦਾ ਗਹਿ ਕਹਿ ਕਰਮ ਨਿਰਭਕੇ ਬਦ ਕਾਰਨ ਤਾਰਨ ਆਇਓ ਪਾਉ ਪਿਆਦੇ ਹੋਏ ਸਿੰਧਨ ਤੇ ਕਬ ਸ਼ਾਮ ਕਹੈ ਇਹ ਭਾਂਤ ਸਿਧਾਇਓ ਔਰ ਕਿਸੀ ਪੜ ਜਾਣਿਓ ਨਹੀਂ ਕਬ ਦੌਰ ਪਰਿਓ ਨਿਰਪ ਨੇ ਲਖ ਪਾਇਓ ਆਵ ਦੇਖ ਰਾ ਯੁਗ ਕੋ ਸੋ ਭਇਓ ਤਭੀ ਨਿਰਭ ਕੋ ਮਈ ਹੈ ਜੋਧੀ ਕਉ ਸੋ ਹੈ ਭਇਓ ਨਿਜ ਪਾਨ ਕਮਾਨ ਸੋ ਤਾਨ ਲਈ ਹੈ ਲਿਆਉ ਹਤੋ ਚਪਲਾ ਸੀ ਗਦਾ ਸਰ ਏਕੀ ਸਿਓ ਸੋ ਕਾਟ ਦਈ ਹੈ ਸਤਰ ਕੇ ਮਾਰਨ ਕੀ ਬਲ ਪਧਰੈ ਮਾਨੋ ਆਸ ਦੋ ਟੂਕ ਭਈ ਹੈ ਸੋਇਆ ਕਾਟ ਗਦਾ ਜਬ ਐਸੇ ਦਈ ਤਬ ਹੀ ਬਲ ਢਾਲ ਕਿਰਪਾਨ ਸੰਭਾਰੀ ਤਾਇ ਚਲਿਓ ਵਾਰੀ ਮਾਰਨ ਕਾਰਨ ਸੰਕ ਕਛੂ ਚਿਤ ਮੈ ਨਾ ਵਿਚਾਰੀ ਭੂਪ ਨਿਹਾਰ ਕੈ ਆਵਤ ਕੋ ਗਰਜਿਓ ਵਰਖਾ ਕਰ ਮਾਨਨ ਭਾਰੀ ਢਾਲ ਦਈ ਸਤਦਾਹ ਕਰ ਕੈ ਕਰ ਕੀ ਕਰਵਾਰ ਤ੍ਰਿਧਾ ਕਰ ਡਾਰੀ ਸੋਈਆ ਟਾਲ ਘਟੀ ਤਰਵਾਰ ਗਈ ਕਟ ਐਸੇ ਹਲਾ ਜੁਦ ਸਿਆਮ ਨਿਹਾਰਿਓ ਮਾਰਤ ਹੈ ਬਲ ਕੋ ਅਭੀ ਨਿਰਪ ਯੂੰ ਆਪਣੇ ਮਨ ਮਾਜ ਵਿਚਾਰਿਓ ਚੱਕਰ ਸਮਾਰ ਮੁਰਾਰ ਤਵੈ ਕਰ ਜੁਦ ਕੇ ਚਲਿਓ ਬਲ ਧਾਰਿਓ ਰੇ ਨਿਪ ਤੂੰ ਫਿਰ ਮੋ ਸੰਗ ਆਏ ਕੈ ਰਾਮ ਪਨੈ ਇਮ ਸਿਆਮ ਪੁਕਾਰਿਓ ਸਵਈਆ ਜੋ ਬਤਿਆਰਨ ਮੈਂ ਸੁਨ ਭੂਪਤ ਜੂਝ ਮਚਾਵਨ ਸਿਆਮ ਸਿਉ ਆਇਓ ਰੋਸ ਵਢਾਇ ਕਨੋ ਚਿਤ ਮੈਂ ਕਰਕੇ ਵਰਸੋ ਤਨ ਤਾਨ ਚੜਾਇਓ ਦੀਰਘ ਕੌਚ ਸਜੇ ਤਨ ਵੈ ਕਵ ਕੇ ਮਨ ਮੈਂ ਜਸ ਇਉ ਉਪਜਾਇਓ ਮਾਨੋ ਜੁਧ ਸਮੈ ਰਿਸ ਕੈ ਰਗੁਨਾਥ ਕੇ ਉਪਰ ਰਾਮ ਨੇ ਆਇਓ ਸਵਈਆ ਆਪਤ ਭਇਓ ਨਿਰਵ ਸਿਆਮ ਕੇ ਸਾਵੇਂ ਤਉ ਧਨ ਸ੍ਰੀ ਬ੍ਰਿਜਨਾਥ ਸੰਭਾਰਿਓ ਤਾਪਤ ਭਇਓ ਇਤ ਤੇ ਹਰ ਸਾਮੇ ਤਰਾਸ ਕਛੂ ਚਿਤ ਮੈਂ ਨਾ ਵਿਚਾਰਿਓ ਕਾਨ ਪ੍ਰਮਾਨ ਲੋ ਤਾਨ ਕਮਾਨ ਬਾਣ ਲੈ ਸੱਤਰ ਕੇ ਛੱਤਰ ਪੈ ਮਾਰਿਓ ਖੰਡ ਹੋਏ ਖੰਡ ਗਿਰਿਓ ਛਿਤ ਮੈਂ ਮਨੋ ਚੰਦ ਕੋ ਰਾਹੋ ਨੇ ਮਾਰ ਬਿਦਾਰਿਓ ਸੁਈਆ ਛਤਰ ਕਟਿਓ ਨਿਰਭ ਕੋ ਜਬ ਹੀ ਤਬ ਹੀ ਮਨ ਭੂਪਤ ਕੋਪ ਪਇਓ ਹੈ ਸ਼ਾਮ ਕੀ ਔਰ ਕੁਦ੍ਰਿਸ਼ਟ ਚਿਤੈ ਕਰ ਉਗਰ ਸਰਾਸਨ ਹਾਥ ਲਿਓ ਹੈ ਜੋਰ ਸੋ ਖੈ ਤਿਨ ਲਾਗਿਓ ਤਹਾ ਨਹਿ ਐਚ ਸਕੈ ਕਰ ਕੰਪ ਭਇਓ ਹੈ ਲੇ ਤਨਬਾਨ ਮੁਰਾਰ ਤਵੈ ਤੇ ਚਾਂਪ ਚਟਾਕ ਕਹਿ ਕਾਟ ਦਇਓ ਹੈ ਬ੍ਰਿਜ ਰਾਜ ਸਰਾਸਨ ਕਾਟ ਦਇਓ ਤਬ ਭੂਪਤ ਕੋਪ ਕੀਓ ਮਨ ਮੈਂ ਕਰਵਾਰ ਸੰਭਾਰ ਮਹਾਬਲ ਧਾਰ ਹਕਾਰ ਪਰਿਓ ਰਿਪ ਕੇ ਗਨ ਮੈਂ ਆਹ ਢਾਲ ਸੋ ਢਾਲ ਕਿਰਪਾਨ ਕਿਰਪਾਨ ਸੋ ਜਿਉ ਵਟਕੇ ਖਟਕੇ ਰਨ ਮੈਂ ਮਨੋ ਜਵਾਲ ਦਵਾਨਲ ਕੀ ਲਪਟੈ ਚਟਕੈ ਪਟਕੈ ਤ੍ਰਿਨ ਜਿਉ ਬਨ ਮੈਂ ਕੂਮਤ ਘਾਇਲ ਹੋਏ ਇੱਕ ਵੀਰ ਫਿਰੈ ਇੱਕ ਸਰਾਉਣ ਭਰੇ ਭਵਕਾਤੇ ਏਕ ਕਬੰਧ ਫਿਰੈ ਬਿਨ ਸੀਸ ਲਖੈ ਤਿਨ ਕਾਇਰ ਹੈ ਬਿਨ ਲਾਤੇ ਤਿਆਗ ਚਲੇ ਇਕ ਆਹਵ ਕੋ ਇਕ ਡੋਲਤ ਜੁਧਾ ਕੇ ਰੰਗ ਰਾਤੇ ਏਕ ਪਰੇ ਪਟ ਪ੍ਰਾਨ ਬਿਨਾ ਮਨੋ ਸੋਭਤ ਹੈ ਮਦਰਾ ਮਦ ਮਾਤੇ ਸੋਇਆ ਜਾਤ ਵਿਜੇ ਅਤ ਕ੍ਰੋਧ ਪਰੇ ਗੈ ਆਯੁਧ ਸਿੰਧ ਜਰਾ ਪਹਿ ਧਾਵਤ ਔਰ ਜਿਤੇ ਸਿਰਦਾਰ ਬਲੀ ਕਰਵਾਰ ਸੰਭਾਰ ਕਾਰ ਬੁਲਾਵਤ ਭੂਪਤ ਪਾਨ ਲੈ ਬਾਨ ਕਮਾਨ ਗੁਮਾਨ ਪਰਿਓ ਰੇ ਪਿਓਰ ਚਲਾਵਤ ਏਕ ਹੀ ਬਾਨ ਕੇ ਸਾਥ ਕੀਏ ਬਿਨ ਮਾਥ ਸੁਨਾਥ ਅਨਾਥ ਆਵਤ ਸੋਇਆ ਏਕਨ ਕੀ ਪੁਜ ਕਾਟ ਦਈ ਅਰ ਏਕਨ ਕੇ ਸਿਰ ਕਾਟ ਗਿਰਾਏ ਜਾਦਵ ਏਕੀਏ ਬ੍ਰਥੀ ਪੁਨ ਸ੍ਰੀ ਜਦਵੀਰ ਕੋ ਤੀਰ ਲਗਾਏ ਔਰ ਹਨੇ ਗਜਰਾਜ ਕਨੇ ਬਰਬਾਦ ਬਨੇ ਹਨ ਭੂਮ ਗਿਰਾਏ ਜੋਗਨ ਭੂਤ ਪਿਸਾਜ ਸਿਰ ਗਾਲਨੇ ਸ੍ਰੌਣਕ ਸਾਗਰ ਮਾਜ ਅਨਾਏ ਸੋਈਆ ਵੀਰ ਸੰਘਾਰ ਕੈ ਸ੍ਰੀ ਜਦਵੀਰ ਕੇ ਭੂ ਭਇਓ ਵਦ ਕੋ ਮਈ ਹੈ ਜੁਦ ਵਿਗੈ ਮਨ ਦੇਤ ਪਇਓ ਤਨ ਕੀ ਸਿਗਰੀ ਸੁਧ ਭੂਲ ਗਈ ਹੈ ਐਨ ਹੀ ਸੈਨ ਹਨੀ ਪ੍ਰਭ ਕੀ ਸੋ ਪਰੀ ਛਿਤ ਮੈਂ ਬਿਨ ਪ੍ਰਾਨ ਭਈ ਹੈ ਭੂਪਤ ਮਾਨੋ ਸੀਸਨ ਕੀ ਸਭ ਸੂਰਨ ਹੋ ਕੀ ਜਗਾਤ ਲਈ ਹੈ ਸਵਈਆ ਛਾੜ ਦੇ ਜਿਤ ਸਾਚ ਕੈ ਮਾਨੋ ਮਾਰ ਦੇ ਮਨ ਝੂਠ ਨਾ ਪਾਇਓ ਜੋ ਪੜ ਕਾਇਲ ਪੂਨ ਪਰੇ ਮਨੋ ਦੋਸ ਕੀਓ ਕਛ ਦੰਡ ਦਿਵਾਇਓ ਏਕ ਹਨੇ ਕਰ ਪਾਇਨ ਤੇ ਜਿਨ ਜੈਸੋ ਕੀਓ ਫਲ ਤੈਸੋ ਈ ਪਾਇਓ ਰਾਜ ਸਿੰਘਾਸਨ ਸਿੰਦਨ ਬੈਠ ਕੇ ਸੂਰਨ ਕੋ ਨਿਰਪਨਿਆਉ ਚੁਕਾਇਓ ਸਵਈਆ ਜਬ ਊਪਿਤੋ ਨਨ ਪਾਰਤ ਭਇਓ ਦਵ ਸ੍ਰੀ ਬ੍ਰਿਜ ਨਾਇਕ ਕੋ ਭਰਿਓ ਨਿਵਸਾਮ ਹੈ ਜਾਇ ਕੇ ਜੂਜ ਮਚਾਵਤ ਭਇਓ ਚਿਤ ਮੈ ਨਰਤੀ ਕੋ ਡਰਿਓ ਬ੍ਰਿਜ ਨਾਇਕ ਸਾਇਕ ਏਕ ਹਨਿਓ ਨਿਰਪਕੇ ਉਰ ਲਾਕੈ ਭੂਮ ਪਰਿਓ ਇਮ ਮੇਦ ਸੋਪਾਨ ਚਖਿਓ ਨਿਰਪਕੋ ਮਨੋ ਪੰਨਗ ਦੂਧ ਕੋ ਪਾਨ ਕਰਿਓ ਸਵਈਆ ਸਹਿ ਕੈ ਸਰ ਸ੍ਰੀ ਹਰ ਕੋ ਉਰ ਨਿਵ ਸਿਆਮ ਹੀ ਕਉ ਇਕ ਬਾਣ ਲਗਾਇਓ ਸੂਤ ਕੇ ਏਕ ਲਗਾਵਤ ਭਇਓ ਸਰਦਾਰ ਕੇ ਲਾਗਤ ਹੀ ਦੁਖ ਪਾਇਓ ਹੋਏ ਬਿਸੰਭਾਰ ਗਿਰਿਓਈ ਚਹਿ ਤੇ ਕੋ ਰਥ ਆਸਰ ਨਾ ਠਹਿਰਾਇਓ ਤਾਹੀ ਸਮੈ ਚਪਲੰਗ ਤੁਰੰਗਨੇ ਆਪਣੀ ਝਾਲ ਕੋ ਰੂਪ ਦਿਖਾਇਓ ਦੋਹਰਾ ਪੂਜਾ ਪਕਰ ਕੈ ਸਾਰਤੀ ਰਥ ਤਬ ਡਾਰਿਓ ਤੀਰ ਸਿੰਦਨ ਹਾਗਤ ਆਪੀ ਚਲਿਓ ਲਰਤ ਬਲ ਵੀਰ ਸੋਈਆ ਸਾਰਥੀ ਸਿੰਦਨ ਪੈ ਨ ਲਖਿਓ ਬਲਦੇਵ ਕਯੋ ਰਿਸਤਾਏ ਸੁਨੈ ਕੈ ਜਿਉ ਦਲ ਤੋਰ ਜਿਤਿਓ ਸਭੀ ਤੈ ਸੋ ਤੋ ਜਿਤ ਹੈ ਜਸ ਡੰਕ ਬਜੈ ਕੈ ਮੂੜ ਪਿਰੈ ਪਤ 14 ਲੋਕ ਕੇ ਸੰਗ ਸੋ ਆਪ ਕੋ ਭੂਪ ਕਹੈ ਕੈ ਕੀਟ ਪਤੰਗ ਸੋ ਬਾਜਨ ਸੰਗ ਉਡਿਓ ਕਛ ਚਾਹਤ ਪੰਖ ਲਗੈ ਕੈ ਸੋਇਆ ਛਾਟਤ ਹੈ ਅਜੂ ਤੋ ਕੋ ਪਤ 14 ਲੋਕਨ ਕੇ ਸੰਗ ਨਾ ਲਰ ਗਿਆਨ ਕੀ ਬਾਤ ਰੋ ਮਨ ਮੈਂ ਸੋ ਗਿਆਨ ਕੀ ਚਿਤ ਤੇ ਬਾਤ ਵਿਦਾ ਕਰ ਰਛਕ ਹੈ ਸਭ ਕੋ ਬ੍ਰਿਜਨਾਥ ਕਹੈ ਕਬ ਸਿਆਮ ਇਹ ਹੈ ਜੀ ਮੈਂ ਧਰ ਤਿਆਗ ਕੈ ਆਵੋ ਸ਼ਸਤਰ ਸਭੈ ਸੋ ਸੋਵੈ ਘਨ ਸਿਆਮ ਕੇ ਪਾਇਨ ਪੈ ਪਰ ਚਉਪੀ ਜਬੈ ਹਲਾ ਯੁਧ ਐਸੇ ਕਹਿਓ ਕ੍ਰੋਧ ਢੀਠ ਰਾਜਾ ਤਨ ਚਹਿਓ ਕਹਿਓ ਨਿਰਭ ਸਭ ਕੋ ਸੰਗਰ ਹੋ ਛਤਰੀ ਹੋਏ ਗਵਾਰ ਤੇ ਟਰ ਹੋ ਸੋਈਆ ਬੋ ਬੋਝੋਂ ਰਿਪ ਕੋ ਸੁਨ ਕੈ ਜਦ ਵੀਰ ਸਵੈਤ ਕੋ ਪਰੇ ਹੈ ਧਾਇ ਪਰੇ ਤਜ ਸੰਕ ਨਿਸੰਕ ਚਿਤੈ ਹਰ ਕਉ ਚਿਤ ਮੈਂ ਨਾ ਡਰੇ ਹੈ ਭੂਪੇ ਯੋਧਨ ਮੈਂ ਤਨ ਲੈ ਤੇ ਸੀਸ ਕਟੇ ਗਿਰ ਭੂਮ ਪਰੇ ਹੈ ਮਾਨਵ ਪਉ ਪ੍ਰਚੰਡ ਬਹਿ ਛੁਟ ਬੇਲਣ ਤੇ ਟੁੱਟ ਫੂਲ ਝਰੇ ਹੈ ਸੋਇਆ ਸੈਨ ਸੰਘਾਰਤ ਭੂਪ ਫਿਰੈ ਭਾਟਿਆਨ ਕੋ ਆਖ ਤਰੈ ਨਹੀਂ ਆਨੇ ਬਾਤ ਕਨੇ ਕਣ ਰਾਜਨ ਕੇ ਸਿਰ ਭਾਇਨ ਲੋ ਸੰਗ ਸਰਾਉਣ ਕੇ ਸਾਨੇ ਔਰ ਰਥੀਨ ਕਰੇ ਬ੍ਰਥੀ ਬਹੁ ਭਾਂਤ ਹਨੇ ਜਿਉ ਬਾਂਧਤ ਬਾਨੇ ਸੂਰਨ ਕੇ ਪ੍ਰਤ ਅੰਗ ਗਿਰੇ ਮਾਨੋ ਬੀਜ ਬਯੋ ਛਿਤ ਮਾਹੇ ਕਿਰਸਾਨੇ ਸੋਇਆ ਏ ਪਾਂਤ ਵਿਰੁੱਧ ਨਿਹਾਰ ਪਇਓ ਮੁਸਲੀ ਤਰਸਿਆਮ ਸੋ ਤੇਜ ਤਏ ਹੈ ਭਾਖ ਦੋ ਨਿਜ ਸੂਤਨ ਕੋ ਰਿਵ ਸਾਮਹਿ ਜੁਦ ਕੇ ਕਾਜ ਗਏ ਹੈ ਆਜ ਦੁਲੈ ਸੁਹਠੀ ਕਬਚੀ ਰਿਸ ਕੈ ਸੰਗ ਪਾਵਕ ਬੇਖ ਭਏ ਹੈ ਸਿਆਮ ਪਨੈ ਮਤਾਬਤ ਪੇ ਮਨ ਹੋ ਕੇ ਹਰਿ ਦੋਇ ਮ੍ਰਿਗ ਹੇਰ ਤਏ ਹੈ ਸੋਇਆ ਤਨ ਸਾਇਕ ਲੈ ਰਸ ਫੂਪਤ ਕੇ ਤਨ ਘਾਇ ਕਰੇ ਬ੍ਰਿਜ ਰਾਜ ਤਵੈ ਪੁਰ ਚਾਰੋਈ ਬਾਨਨ ਸੋ ਹੈ ਚਾਰੋਈ ਰਾਮ ਪਨੈ ਹਨ ਦੀਨੇ ਸਵੈ ਤਿਲ ਕੋਟਕ ਸਿੰਧਨ ਕਾਟ ਦਿਓ ਧਨ ਕਾਟ ਦਿਓ ਕਰ ਕੋਪ ਜਬੈ ਨਿਰਭ ਪਿਆਦੋ ਗਦਾ ਗਹਿ ਸੋਹਿਬ ਗਇਓ ਅਤ ਜੁਧ ਭਇਓ ਕਹਿ ਹਉ ਸੋ ਅਬੈ ਸਵਈਆ ਪਾਇਨ ਧਾਇ ਕੈ ਪੂਬਲੀ ਸੋ ਗਦਾ ਕਹੋ ਕਾਇ ਹਰੀ ਪ੍ਰਤ ਝਾਰਿਓ ਕੋਪ ਤੋ ਸੋ ਜਿਤੋ ਤਿਹ ਮੈਂ ਸਭ ਸੂਰਨ ਕੋ ਸੋ ਪ੍ਰਤਛ ਵਿਕਾਰਿਓ ਕੂਧ ਹਲੀ ਪੂ ਠਾਡੋ ਪਇਓ ਜਸ ਤਾ ਛਵ ਕੋ ਕਬ ਸਿਆਮ ਉਚਾਰਿਓ ਚਾਰੋ ਹੀ ਅਸਮਨ ਸੂਤ ਸਮੇਤ ਸੋ ਕੈ ਸਭ ਹੀ ਰਤ ਚੂਰਨ ਡਾਰਿਓ ਸਵਈਆ ਇਤ ਭੂਪ ਗਦਾ ਗੈ ਆਪਤ ਭਇਓ ਉਤ ਲੈ ਕੇ ਗਦਾ ਮੁਸਲੀ ਧਰ ਧਾਇਓ ਆਏ ਅਯੋਧਨ ਬੀਜ ਦੂਹ ਕਬ ਸ਼ਾਮ ਕਹੈ ਰਣ ਦੁੰਦ ਮਚਾਇਓ ਜੁਦ ਕੀਓ ਬਹੁਤੇ ਚਿਰ ਲੋ ਨਹਿ ਆਪ ਗਿਰਿਓ ਉਹ ਕਉ ਨਾ ਗਿਰਾਇਓ ਐਸੇ ਰਜਾਵਤ ਪਇਓ ਸੁਰ ਲੋਗਨ ਧੀਰਨ ਵੀਰਨ ਕੋ ਰਿਜਵਾਇਓ ਸਵਈਆ ਹਾਰ ਕੈ ਬੈਠੈ ਦੋ ਵੀਰ ਸੰਭਾਰ ਉਠੇ ਪੁਨ ਜੁਦ ਮਚਾਵੈ ਰੰਚਨਾ ਸੰਕ ਕਰੈ ਚਿਤ ਮੈ ਰਿਸ ਕੈ ਦੋ ਮਾਰ ਹੀ ਮਾਰ ਉਘਾਵੈ ਜੈਸੇ ਗਦਾਹਵ ਕੀ ਵਿਧ ਹੈ ਦੋ ਤੈਸੇ ਲਰੈ ਅਰ ਘਾਵ ਚਲਾਵੈ ਨੈਕ ਟਰੈ ਨਾਰੈ ਹਟ ਬਾਂਧ ਗਦਾ ਕੋ ਗਦਾ ਸੰਗਵਾਰ ਬਚਾਵੈ ਸਵਈਆ ਸਿਆਮ ਭਰੈ ਅਤ ਆਹ ਮੈਂ ਮੁਸਲੀ ਅਰ ਭੂਪਤ ਕੋ ਭਰੇ ਹੈ ਆਪਸ ਵਿੱਚ ਕਾਰ ਦੋ ਭਟ ਚਿਤ ਵਿਖੈ ਨਹੀਂ ਨੈਕ ਡਰੇ ਹੈ ਪਾਰੀ ਗਦਾ ਗਹਿ ਆਥਨ ਮੈਂ ਰਣ ਭੂਮਾ ਤੇ ਨਹਿ ਪੈਗ ਟਰੇ ਹੈ ਮਾਨਵ ਮਦ ਮਹਾ ਬਨ ਕੇ ਪਲ ਕੇ ਹਿਤ ਹੋਇ ਬਰ ਸਿੰਘ ਅਰੇ ਹੈ ਸਵਈਆ ਕਾਟ ਗਦਾ ਬਲਦੇਵ ਦਈ ਤੇ ਭੂਪਤ ਕੀ ਅਰਮਾਨਨ ਮਾਰਿਓ ਪੌਰਖ ਯਾਹੀ ਪਿਰਿਓ ਹਮਸੋ ਰਿਸਕੈ ਅਰਿ ਕਉ ਇਹ ਭਾਂਤ ਪਚਾਰਿਓ ਇਉ ਕਹਿ ਕੇ ਪੁਰਬਾਨਨ ਮਾਰ ਸਰਾਸਨ ਲੈ ਤੇ ਗਰੀਵੈ ਡਾਰਿਓ ਦੇਵ ਕਰੈ ਉਪਮਾ ਸੋ ਕਹੈ ਜਦ ਵੀਰ ਜਿਤਿਓ ਸੋ ਵਡੋ ਅਰਿਹਾਰਿਓ ਸੋਈਆ ਕੰਪਤ ਹੋ ਜੇ ਤੇ ਸੁਖ ਗੇਸ ਮਹੇਸ਼ ਮੁਨੀ ਜੇ ਤੇ ਭੈ ਭੀਤਿਓ ਸੇਸ ਜਲੇਸ ਦਨੇਸ ਨਸੇਸ ਸੁਰੇਸ ਤੇ ਚਿਤ ਮੈ ਨਨ ਚੀਤਿਓ ਤਾ ਨਿਰਭ ਕੇ ਸਿਰ ਪੈ ਕਬ ਸ਼ਾਮ ਕਹੈ ਏ ਕਾਲ ਇਸੋ ਅਬ ਬੀਤਿਓ ਕੰਨਹਿ ਤਨ ਕਹੈ ਸਭ ਸੂਰ ਭਲੇ ਭਗਵਾਨ ਬੜੋ ਅਰਜੀਤਿਓ ਤਿਓ ਸੁਈਆ ਬਲਪਦਰ ਗਦਾ ਕਹਿ ਕਹਿਤ ਤੇ ਰਿਸ ਸਾਥ ਕਹਿਓ ਅਰਿ ਕਉ ਹਰਿ ਹਉ ਇਹ ਪ੍ਰਾਨ ਬਚਾਵਤ ਕੋ ਹਮਸੋ ਜਉ ਜਉ ਫਿਰ ਹੈ ਨਾ ਤਉ ਡਰ ਹਉ ਕਨ ਸਿਆਮ ਸਵੈ ਸੰਗ ਜਾਦਵ ਬਲੈ ਤਜ ਯਾਹ ਕਹੈ ਨਾ ਭਈਆ ਟਰ ਹਉ ਕਬ ਸਿਆਮ ਕਹੈ ਮੁਸਲੀਏ ਭਾਂਤ ਅਬੈ ਇਹ ਕੋ ਬਦ ਹੀ ਕਰ ਹਉ ਸੋਈਆ ਸੁਨ ਭਲਾ ਜਦ ਕੀ ਬਤੀਆ ਆਪਣੇ ਮਨ ਮੈਂ ਅਤਿ ਡਰ ਮਾਨਿਓ ਮਾਨ ਗਰੂਪ ਲਖਿਓ ਨ ਬਲੀ ਨਿਹਚੈ ਬਲ ਕਉ ਜਮ ਰੂਪ ਪਛਾਨਿਓ ਸ੍ਰੀ ਜਦਵੀਰ ਕੀ ਔਰ ਚਿਤੈ ਤਜ ਆਯੁਦ ਪਾਇਨ ਸੋ ਲਵਟਾਨਿਓ ਮੇਰੀ ਸਹਾਇ ਕਰੋ ਪ੍ਰਭ ਜੂ ਕਬ ਸਿਆਮ ਕਹਿ ਕਹਿ ਯੋਗ ਗਿਆਨਿਓ ਸੋਈਆ ਕਰਨਾਨਦ ਦੇਖ ਦਸਾ ਤੇ ਕੀ ਕਰੁਣਾ ਰਸ ਕਉ ਚਿਤ ਬੀਜ ਵਢਾਇਓ ਕੋ ਪਹਿਛਾੜ ਦਿਓ ਹਰ ਦੂ ਦੂ ਨੈਣਨ ਭੀਤਰ ਨੀਰ ਵਹਾਇਓ ਵੀਰ ਹਲਾ ਯੁਗ ਠਾਡੋ ਹਤੋ ਤੇ ਕੋ ਕਰ ਕੈ ਇਹ ਬੈਨ ਸੁਨਾਇਓ ਛਾੜਦਾ ਜੋ ਹਮ ਜੀਤਨ ਆਇਓ ਹੋ ਸੋ ਹਮ ਜੀਤ ਲਿਓ ਵਿਲਖਾਇਓ ਸਵਈਆ ਇਹ ਛੋੜ ਹਲੀ ਨਹੀਂ ਛੋੜਤਾ ਕਿਹ ਕਾਜ ਕਹਿਓ ਤੋ ਬਾਨਣ ਮਾਰਿਓ ਜੀਤ ਲਿਓ ਤੋ ਕਾ ਭਇਓ ਸਿਆਮ ਬੜੋ ਵਾਰੀ ਹੈ ਇਹ ਪੌਰਖ ਹਾਰਿਓ ਆਛੋ ਰਥੀ ਐ ਭਇਓ ਬਿਰਥੀ ਅਰ ਪਾਏ ਗਹਿ ਪ੍ਰਭ ਤੇਰੇ ਉਚਾਰਿਓ ਤੇਸ ਛੋਹਨੀ ਕੋ ਪਤ ਹੈ ਤੋ ਕਹਾ ਕੋ ਸਭ ਸੈਨ ਸੰਘਾਰਿਓ ਦੋਹਰਾ ਸੈਨ ਬਡੋ ਸੰਗ ਸਤਰ ਕੇ ਜੀਤ ਆਏ ਤੇ ਜੀਤ ਛਾੜਤ ਹੈ ਨਹਿ ਬਦਤ ਤੇ ਇਹ ਬਡਨ ਕੀ ਰੀਤ ਸਵਈਆ ਪਾਗ ਦਈ ਜਰ ਬਾਗੋ ਦਇਓ ਇਕ ਸਿੰਦਨ ਦਇ ਤੇ ਛਾੜ ਦਇਓ ਹੈ ਭੂਪ ਚਿਤੈ ਹਰ ਕੋ ਚਿਤ ਮੈਂ ਅਤ ਹੀ ਕਰ ਲਜਤਵਾਨ ਭਇਓ ਹੈ ਗਰੀਬ ਨਿਵਾਏ ਮਹਾਦੁ ਪਾਏ ਕਨੋ ਪਛਤਾਏ ਕਹਿ ਧਾਮ ਗਇਓ ਹੈ ਸ੍ਰੀ ਜਦਵੀਰ ਕੋ ਚੌਧਾ ਲੋਕਨ ਸਿਆਮ ਭਨੈ ਜਸ ਪੂਰ ਰਹਿਓ ਹੈ ਸਵਈਆ ਤੇਸ ਛੋਨ ਤੇਸ ਬਾਰ ਅਯੋਧਨ ਤੇ ਪ੍ਰਭ ਐਸੇ ਹੀ ਮਾਰੇ ਬਾਜ ਘਨੇ ਗਜ ਪਾਤੀ ਹਨੇ ਕਬ ਸਿਆਮ ਭਨੇ ਵਿਪਤੇ ਕਰ ਡਾਰੇ ਏਕ ਹੀ ਬਾਣ ਲਗੇ ਹਰ ਕੋ ਜਮ ਧਾਮ ਸੋ ਤੈ ਦੇਹ ਪਧਾਰੇ ਸ੍ਰੀ ਬ੍ਰਿਜ ਰਾਜ ਕੀ ਜੀਤ ਪਈ ਅਰ 23 ਬਾਰਨ ਐਸੇ ਹੀ ਹਾਰੇ ਦੋਹਰਾ ਦੇਵਨ ਜੋ ਸਤਿਤ ਕਰੀ ਪਾਛੇ ਕਈ ਸੁਨਾਏ ਕਥਾ ਸੁਹਾਗੇ ਹੋਏ ਹੈ ਕਹਿ ਹੋ ਵਈ ਬਨਾਏ ਸਵਈਆ ਉਤ ਭੂਪਤ ਹਾਰ ਗਇਓ ਗ੍ਰਹਿ ਕੋ ਰਣਜੀਤ ਤੈ ਹਰ ਜੀ ਗ੍ਰਹਿ ਆਇਓ ਮਾਤ ਪਿਤਾ ਕੋ ਜੁਹਾਰ ਕੀਓ ਪੁਨ ਭੂਪਤ ਕੇ ਸਿਰ ਛਤਰ ਤਨਾਇਓ ਬਾਹ ਆਏ ਗੁਨੀਨ ਸੋ ਦਾਨ ਦਿਓ ਓ ਜਸ ਭਾਗ ਸੁਨਾਇਓ ਸ੍ਰੀ ਜਦ ਵੀਰ ਮਹਾਰਣ ਤੀਰ ਬਡੋ ਅਰਜੀਤ ਭਲੋ ਜਸ ਪਾਇਓ ਸਵਈਆ ਔਰ ਜਿਤੀ ਪੁਰਨਾਰ ਹੁਤੀ ਮਿਲ ਕੈ ਸਭ ਸ਼ਾਮ ਕੀ ਔਰ ਨਿਹਾਰੈ ਭੂਖਨ ਔਰ ਜਿਤੋ ਧਨ ਹੈ ਪਟ ਸ੍ਰੀ ਜਦਵੀਰ ਕੇ ਉਪਰ ਵਾਰੈ ਵੀਰ ਬਡੋਵਰ ਜੀਤ ਲਿਓ ਰਣ ਜੋ ਹਸ ਕੈ ਸਭ ਬੈਨ ਉਚਾਰੈ ਸੁੰਦਰ ਤੈ ਸੋਈ ਪੌਰਖ ਮੈਂ ਕਹੈ ਇਉ ਸਭ ਸੋਗ ਵਿਦਾ ਕਰ ਡਾਰੈ ਸੋਇਆ ਹਸ ਕੈ ਪੁਰਨਾਰ ਮੁਰਾਰ ਨਿਹਾਰ ਸੋ ਬਾਤ ਕਹੈ ਕਛ ਨੈ ਨਚੈ ਕੈ ਜੀਤ ਫਿਰੇ ਰਣ ਧਾਮੈ ਕੋ ਸੰਗ ਬੈਰਨ ਕੇ ਬਹੁ ਜੂਝ ਮਚੈ ਕੈ एई सो बैन कहे हर्षो तब श्याम बनाय कछ संक न कह कह राध का साथ हसो प्रभ जैसे सो तैसे हसो हम ओर चितय कह सुवैया यो जब बैन कह पुरवासन तो हस कह ब्रजनाथ निहारे चार चितौन को हेर दिनो मन के सब शोक संताप बिडारे प्रेम छकी त्रिभूम के ऊपर झूम गिरी कव श्याम उचारे ਪਉ ਕਮਾਨ ਸਮਾਨ ਮਨੋ ਦ੍ਰਿਗ ਸਹਾਇਕ ਯੋ ਬ੍ਰਿਜ ਨਾਇਕ ਮਾਰੇ ਸੋਈਆ ਉਤ ਸੰਕਤ ਹੋਏ ਤ੍ਰਿਆ ਧਾਮ ਗਈ ਇਦ ਬੀਰ ਸਭਾ ਮਹਿ ਸਿਆਮ ਜੀ ਆਇਓ ਹੀਰ ਕੈ ਸ੍ਰੀ ਬ੍ਰਿਜਨਾਥਾ ਭੂਪਤ ਦੌਰ ਕੈ ਪਾਇਨ ਸੀਸ ਲੁਡਾਇਓ ਆਦਰ ਸੋ ਕਬ ਸਿਆਮ ਭਨੈ ਨਿਰਪਲੈ ਸੋ ਸਿੰਘਾਸਨ ਤੀਰ ਬਿਠਾਇਓ ਬਾਰਨੀ ਲੈ ਰਸ ਆਗੇ ਤਰਿਓ ਤਿਹ ਭੇ ਕੈ ਸਿਆਮ ਮਹਾ ਸੁਖ ਪਾਇਓ ਸੋਈਆ ਬਾਰਨੀ ਕੇ ਰਸੋ ਜਬ ਸੂਰ ਛਕੈ ਸਭ ਹੀ ਬਲ ਪੰਦਰ ਚਤਾਰਿਓ ਸ੍ਰੀ ਬ੍ਰਿਜ ਰਾਜ ਸਮਾਜ ਮੈਂ ਬਾਜ ਹਨੇ ਗਜ ਰਾਜ ਨਾ ਕੋ ਵਿਚਾਰਿਓ ਸੋ ਬਿਨ ਪ੍ਰਾਨ ਕੀਓ ਛਿਨ ਮੈਂ ਰਿਸਕੈ ਜੇਵਾਨ ਸੋ ਏਕ ਪ੍ਰਹਾਰਿਓ ਬੀਰਨ ਬੀਚ ਸਰਾਤ ਭਇਓ ਸੋ ਹਲੀ ਜੁਦ ਸਿਆਮਿ ਤੋ ਰਣ ਪਾਰਿਓ ਦੋਹਰਾ ਸਭਾ ਬੀ ਸ੍ਰੀ ਕ੍ਰਿਸ਼ਨ ਸੋ ਹਲੀ ਕਹੈ ਪੁਨ ਬੈਨ ਅਤਹੀ ਹੀ ਮਦਰਾ ਸੋ ਛਕੇ ਅਰਨ ਭੈ ਜੁਗ ਨੈਨ ਸਵਈਆ ਦੀਵੋ ਕਛੂ ਮੈਂ ਪੀਵੋ ਘਨੋ ਕੈ ਸੂਰਨ ਸੋ ਇਹ ਬੈਨ ਸੁਨਾਇਓ ਜੂਜ ਬੋ ਜੂਜ ਕੈ ਪ੍ਰਾਨ ਤਜੈ ਜੁਝਾਏ ਗੋ ਛਤਰਨ ਕੋ ਬਨ ਆਇਓ ਬਾਰਨੀ ਕੋ ਕਵ ਸਿਆਮ ਪਨੈ ਕਚ ਕੇ ਹਿਤ ਤੋ ਪ੍ਰਿਗ ਨਿੰਦ ਕਰਾਇਓ ਰਾਮ ਕਹੈ ਚਤੁਰਾਨਨ ਸੋ ਸੋ ਇਹੀ ਰਸ ਕਉ ਰਸ ਦੇ ਮਨ ਪਾਇਓ ਦੋਹਰਾ ਜੈਸੇ ਸੁਖ ਹਰ ਜੂ ਕੀਏ ਤੈਸੇ ਕਰੇ ਨ ਔਰ ਐਸੋ ਹਰ ਜਿਤ ਇੰਦਰ ਸੇ ਰਾਸੂਰ ਨਿਤ ਪੌਰ ਸਵਈਆ ਰੀਜ ਕਹਿ ਦੀ ਦਿਓ ਜਿਨ ਕਉ ਤਿਨ ਮੰਗਨ ਕਹਿ ਨਾ ਕਹੂੰ ਮਨ ਕੀਨੋ ਕੋਪ ਨਾ ਕਾਹੂ ਸੋ ਬੈਨ ਕਹਿਓ ਜੋ ਪੈ ਭੂਲ ਪਰੀ ਚਿਤ ਕਹਿ ਹਸ ਦੀਨੋ ਡੰਡ ਨਾ ਕਾਹੂ ਲਿਓ ਜਨ ਤੇ ਖਲ ਮਾਰ ਨਾ ਤਾਕੋ ਕਛੂ ਤਨ ਛੀਨੋ ਜੀਤ ਨਾ ਜਾਣ ਦਿਓ ਗ੍ਰਹ ਕੋ ਅਰ ਸ੍ਰੀ ਬ੍ਰਿਜ ਰਾਜ ਹੈ ਬ੍ਰਤ ਲੀਨੋ ਸੁਇਆ ਜੋ ਭੂ ਕੋ ਨਲ ਰਾਜ ਭੈ ਕਬ ਸ਼ਾਮ ਕਹਿ ਸੁਖ ਹਾਥ ਨਾ ਆਇਓ ਸੋ ਸੁਖ ਭੂਮ ਨਾ ਪਾਇਓ ਤਵੈ ਮੁਰ ਮਾਰ ਜਵੈ ਜਮ ਧਾਮ ਪਠਾਇਓ ਜੋ ਹਰਨਾਕਸ ਪ੍ਰਾਤ ਸਮੇਤ ਭਇਓ ਸੁਪਨੇ ਪ੍ਰਿਥਨਾ ਦਰਸਾਇਓ ਸੋ ਸੁਖ ਕਾਨ ਕੀ ਜੀਤ ਪਏ ਆਪਣੇ ਚਿਤ ਮੈਂ ਭੂਮੀ ਅਤਿ ਪਾਇਓ ਸੁਈਆ ਜੋਰ ਘਟਾ ਕਨ ਕੋਰ ਕਨੈ ਜੁਰ ਗਾਜਤ ਹੈ ਕੋ ਔਰ ਨ ਗਾਜੈ ਆਜਿਦ ਸੂਰ ਸਜੈ ਆਪਣੇ ਕਰ ਆਨਨ ਆਜਿਦ ਅੰਗ ਹੈ ਸਾਜੈ ਦੁੰਦਬ ਦਵਾਰ ਬਜੈ ਪ੍ਰਭ ਕੇ ਬਿਨ ਵਿਆਹ ਨਾ ਕਾਹੂ ਕੈ ਦਵਾਰਹਿ ਬਾਜੈ ਪਾਪ ਨਾ ਹੋਤ ਕਹੂ ਪੁਰ ਮੈਂ ਜਿਤ ਹੀ ਕਿਤ ਧਰਮ ਹੀ ਧਰਮ ਬਿਰਾਜੈ ਦੋਰਾ ਕ੍ਰਿਸ਼ਨ ਜੁਦ ਜੋ ਹੋ ਕਯੋ ਅਤ ਹੀ ਸੰਗ ਸਨੇਹ ਜੇ ਲਾਲ ਜੇ ਮੈਂ ਰਚਿਓ ਮੋਹਿ ਵਹਿ ਵਰ ਦੇਹ ਸੋਈਆ हे ਰਵ हे ਸਸੇ ਕਰਨਾ ਨਿਦ मेरी ਅਬੈ बिनती सुन ਲੀਜੈ और ना मांगत हो तुम ते कछ चाहत हो चित मैं सोई ਕੀਜੈ ਸਤਰੁਣ ਸਿਉ ਅਤ ਹੀ ਰਣ ਭੀਤਰ ਜੂਜ ਮਰੋ ਕਹਿ ਸਾਚ ਭਤੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਵਰ ਦੀਜੈ ਜੋ ਕਛ ਇਛ ਕਰੋ ਧਨ ਕੀ ਤੋ ਚਲਿਓ ਧਨ ਦੇਸਨ ਦੇਸ ਤੇ ਆਵੈ ਔ ਸਭ ਰਿਦਨ ਸਿਦਨ ਪੈ ਹਮਰੋ ਨਹੀਂ ਨੈ ਕੋਈ ਆਲ ਚਾਵੈ ਔਰ ਸੁਨੋ ਕਛ ਜੋਗ ਵਿਖੈ ਕਹਿ ਕੌਣ ਤੋ ਤਬ ਕਹਿ ਤਨ ਤਾਵੈ ਜੂਜ ਮਰੋ ਰਣ ਮੈਂ ਤਜ ਭੈ ਤੁਮ ਤੇ ਪ੍ਰਭ ਸਿਆਮ ਇਹ ਬਰ ਪਾਵੈ ਪੂਰ ਰਹੋ ਸਿਗਰੇ ਜਗ ਮੈਂ ਆਵ ਲੋ ਹਰ ਕੋ ਜਸ ਲੋਕ ਸੋ ਗਾਵੈ ਸਿੱਧ ਮੁਨੀਸ਼ਵਰੀ ਸੁਰ ਬ੍ਰਹਮ ਅਜੋ ਬਲ ਕੋ ਗੁਣ ਬਿਆਸ ਸੁਨਾਵੈ ਅਤਰ ਪਰਾਸਰ ਨਾਰਦ ਸਾਰਦ ਸ੍ਰੀ ਸੁਖ ਸ਼ੇਸ਼ ਨਾ ਅੰਤਹਾ ਪਾਵੈ ਤਾ ਕੋ ਕਬਿੱਤਨ ਮੈਂ ਕਬ ਸਿਆਮ ਕਹਿਓ ਕਹਿ ਕਹਿ ਕਬ ਕੌਣ ਰਿਜਾਵੈ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਜੁਧ ਪ੍ਰਬੰਦੇ ਨਿਰਪ ਜਰਾ ਸਿੰਧ ਕੋ ਪਕਰ ਕਰ ਛੋਰ ਦੀਵੋ ਸਮਾਪਤ